ਕੇ ਜੇ ਜਸ ਇਨ ਦਾ ਹਾਊਸ ਬੇਫੇ ਕਰੇ ਜੇ ਯਾਰ ਜਿਹੜੇ ਰਹਿੰਦੇ ਸਾਡੇ ਨਾਲ ਇਹ ਬਿਨਾ ਗੱਲੋਂ ਪੈਂਦੇ ਦੇ ਗੱਲਾੜੂਏ ਇੱਥੇ ਉਨੀ ਨਾ ਪੁਲਿਸ ਜਿੰਨੇ ਇਹਨਾਂ ਉਤੇ ਕੇਸ ਪਰ ਛੱਡਿਆ ਨਹੀਂ ਜਾਂਦਾ ਚੰਡੀਗੜ੍ਹ ਓਏ ਜਿਹਨੇ ਚੱਕਣਾ ਏ ਟਾਈਮ ਆ ਕੇ ਹਿੱਕ ਵਿੱਚ ਵੱਜੇ ਐਵੇਂ ਚੱਲਦੀ ਨਹੀਂ ਜ਼ਿੰਦਗੀ ਆ ਝੂਠ ਤੇ ਕਾਲੀ ਕਾਲੀ ਗੱਡੀ ਉਤੋਂ ਕਾਲੇ ਕਾਲੇ ਸ਼ੀਸ਼ੇ ਦੇਖ ਘੁੰਮਦੀ ਆ ਰੋਜ਼ ਗੇੜੀ ਰੂਟ ਤੇ ਗੇੜੀ ਰੂਟ ਤੇ ਮਾੜਾ ਮੋਟਾ ਨਸ਼ਾ ਵਸ ਬੰਨ ਨੂੰ ਗਰੀਦਾ ਐਵੇਂ ਲੱਤ ਕਿਸੇ ਚੀਜ਼ ਦੀ ਵੀ ਲਾਈ ਨਾ ਦਿਲਾਂ ਦੇ ਨੇ ਸਾਫ ਜੇ ਦੀ ਕਰ ਦਿੰਦੇ ਮਾਫ ਜਣੇ ਕਣੇ ਨੂੰ ਬਣਾਉਂਦਾ ਕਦੇ ਭਾਈ ਨਾ ਕਰਦੇ ਨੇ ਜਿਹੜੇ ਵਸ ਦਿਲੋਂ ਕਰਦੇ ਨੇ ਖੁਸ਼ ਹੁੰਦੇ ਨਹੀਂ ਉਹ ਝੂਠੇ ਜੇ ਸਲੂਟ ਤੇ ਕਾਲੀ ਕਾਲੀ ਗੱਡੀ ਉਤੋਂ ਕਾਲੇ ਕਾਲੇ ਸ਼ੀਸ਼ੇ ਦੇਖ ਘੁੰਮਦੀਆਂ ਰੋਜ਼ ਕਿਹੜੀ ਰੂਟ ਤੇ ਕਾਲੀ ਕਾਲੀ ਗੱਡੀ ਉਤੋਂ ਕਾਲੇ ਕਾਲੇ ਸ਼ੀਸ਼ੇ ਦੇਖ ਘੁੰਮਦੀਆਂ ਰੋਜ਼ ਕਿਹੜੀ ਰੂਟ ਤੇ ਹੁਣ ਤੇ ਭੌਂਕਣਾ ਬੰਦ ਕਰ ਟਾਈਮ ਬਨ ਕੇ ਕਦੇ ਲੜਾਈਆਂ ਨਹੀਂ ਹੋਈਆਂ ਰੋਜ਼ ਇੱਥੇ ਹੁੰਨੇ ਆ ਟਿਕਾਣਾ ਦੱਸਦਾ ਆ ਜੀ ਜਿਹੜੇ ਅਸਲੇ ਚ ਰਹਿਣ ਸੰਜੇ ਦੱਤ ਦੇਣੇ ਬੈਣ ਜੋੜੂ ਸਾਨੂੰ ਤਾਂ ਪਸੰਦ ਕੋਈ ਖਾਣਾ ਬੈਰ ਜੀ ਦੇ ਨਾਲ ਪਾਈਏ ਕੋਲੇ ਜਾ ਸਮਝਾਈਏ ਬੈਠ ਨੈਟ ਉੱਤੇ ਵੰਡ ਦੇ ਗਿਆ ਨਾ ਅਜੇ ਤੱਕ ਭੁੱਲਿਆ ਨਹੀਂ ਵੱਡਾ ਕਰੇ ਹਾਲ ਵੱਜੇ ਖੂਨ ਵਾਲੇ ਛੱਟੇ ਜੋ ਕਰੂਟ ਤੇ ਕਾਲੀ ਕਾਲੀ ਗੱਡੀ ਉਤੋਂ ਕਾਲੇ ਕਾਲੇ ਸ਼ੀਸ਼ੇ ਦੇਖ ਘੁੰਮਦੀ ਆ ਰੋਜ਼ ਗੇੜੀ ਰੂਟ ਤੇ